ਦਿੰਦੇ ਉਹ ਬਾਈ ਜੀ ਪੰਜਵੇਂ ਪਾਸ਼ਾ ਨੂੰ ਸ਼ੀਰ ਕੀਤਾ ਗਿਆ ਰੇਤ ਉਹ ਸਾਡੇ ਕੋਲ ਜਗ੍ਹਾ ਹੈਗੀ ਆ ਉੱਥੇ ਸ਼ੀਰ ਕੀਤਾ ਗਿਆ ਫਤਿਹਗੜ੍ਹ ਸਾਹਿਬ ਜੋ ਕੁਝ ਹੈ ਆਪਾਂ ਨੂੰ ਪਤਾ ਚਮਕੌਰ ਸਾਹਿਬ ਦਾ ਵੀ ਪਤਾ ਹੈ ਅਨੰਦਪੁਰ ਸਾਹਿਬ ਸ਼ੀਤੀ ਨੂੰ ਉਹਨਾਂ ਦਾ ਵੀ ਪਤਾ ਦਿੱਲੀ ਸੀਸ ਦਾ ਵੀ ਪਤਾ ਕੀ ਹੋਇਆ ਪਰ ਪਿੱਛੇ ਜਿਹੜੀ ਗੱਲ ਹੈ ਇੱਕ ਹੈ ਸਾਰੀਆਂ ਸ਼ਹੀਦਾਂ ਦੇ ਪਿੱਛੇ ਸਾਰੇ ਸ਼ਹੀਦਾਂ ਦੇ ਪਿੱਛੇ ਜਿਹੜੀ ਗੱਲ ਹੈ ਉਹ ਇੱਕ ਹੈ ਕਾਰਨ ਉਹ ਕਾਰਨ ਤੇ ਅਸੀਂ ਨਿਗਾਹ ਰੱਖਣੀ ਹੈ ਨਾ ਕਿ ਅਸੀਂ ਜਗ੍ਹਾ ਤੇ ਨਿਗਾਹ ਰੱਖਣੀ ਇੱਕ ਬਹੁਤ ਲੜਾਈ ਹੁੰਦੀ ਹੈ ਵੱਡੀ ਬਹੁਤ ਸਾਰੇ ਆਦਮੀ ਸਿੰਘ ਸ਼ਹੀਦ ਹੋ ਜਾਂਦੇ ਨੇ ਵਿੱਚ ਕੋਈ ਇੱਥੇ ਹੋ ਗਿਆ ਕੋਈ ਉੱਥੇ ਹੋ ਗਿਆ ਕੋਈ ਉੱਥੇ ਹੋ ਗਿਆ ਕੋਈ ਉੱਥੇ ਹੋ ਗਿਆ ਅਸੀਂ ਜਗ੍ਹਾ ਦੀ ਕੋਈ ਮਹੱਤਵ ਨਹੀਂ ਮਿਸ਼ਨ ਕਿਹੜਾ ਸੀ ਜਿਹੜੇ ਮਿਸ਼ਨ ਤੇ ਸ਼ਹੀਦੀ ਹੋਈ ਹੈ ਸਾਰਿਆਂ ਦੀ ਉਹ ਮਿਸ਼ਨ ਛੱਡਤਾ ਜਗਾ ਫੜ ਲਈ ਹੁਣ ਜੇ ਉਹਨਾਂ ਦੀ ਜਗਾ ਜਗਾ ਤੇ ਅਸੀਂ ਨਿਸ਼ਾਨ ਚੜਾਉਣ ਲੱਗ ਜੀਏ ਮਿਸ਼ਨ ਰਹਿ ਜੂਗਾ ਇੱਥੇ ਜੀ ਫਲਾਣਾ ਸਿੰਘ ਸ਼ਹੀਦ ਹੋਇਆ ਸੀ ਇੱਥੇ ਇਹਦਾ ਨਿਸ਼ਾਨ ਚਾਹੀਦਾ ਇਹਦਾ ਗੁਰਦੁਆਰਾ ਚਾਹੀਦਾ ਇੱਥੇ ਫਲਾਣਾ ਸ਼ਹੀਦ ਹੋਇਆ ਸੀ ਉਹਦੀ ਕੁਝ ਹੋਇਆ ਜੇ ਇਦਾਂ ਅਸੀਂ ਲੱਗ ਜੀਏ ਕਰਨ ਜਿੱਥੇ 40 ਮੁਕਤੇ ਸ਼ਹੀਦ ਹੋਏ ਨੇ ਤੇ ਫਿਰ ਮਿਸ਼ਨ ਤਾਂ ਰਹਿ ਗਿਆ ਮਿਸ਼ਨ ਕੀ ਸੀ ਜਿਹਦੇ ਪਿੱਛੇ ਸਭ ਕੁਝ ਹੋਇਆ ਮਿਸ਼ਨ ਇੱਕ ਹੈ ਸਭ ਦਾ ਸ਼ਹੀਦ ਹੋਣਾ ਉਹ ਮਿਸ਼ਨ ਹੀ ਹੁਣ ਲੈ ਕੇ ਚੱਲਣਾ ਉਹ ਮਿਸ਼ਨ ਕੀ ਹੈ ਮਿਸ਼ਨ ਹੈ ਗੁਰਮਤ ਜਿਸ ਚੀਜ਼ ਤੋਂ ਪ੍ਰਗਟ ਹੋਈ ਹੈ ਜੀ ਆਪਾਂ ਕਹਿ ਦਈਏ ਜਿਹਦੀ ਜਿਹੜਾ ਕਾਰਨ ਕੀ ਬਣਿਆ ਕਾਰਨ ਗੁਰਮਤ ਬਣਿਆ ਸਿੱਧੀਆਂ ਸਿੱਧੀਆਂ ਦੇਣ ਦਾ ਕਾਰਨ ਕੀ ਬਣਿਆ ਕਹਿੰਦੇ ਗੁਰਮਤ ਨੂੰ ਅਸੀਂ ਹਾਈਲਾਈਟ ਕਰਨਾ ਉਹ ਕਹਿੰਦੇ ਅਸੀਂ ਕਰਨੀ ਨਹੀਂ ਝੂਠੀ ਮੱਤਾਂ ਝੂਠੀ ਦੁਕਾਨ ਦੱਸਦੇ ਸੀ ਉਹਨਾਂ ਦੀਆਂ ਮੱਤਾਂ ਤੇ ਅਸਰ ਬੁਰਾ ਪੈਂਦਾ ਸੀ ਅੱਜ ਜਿਹੜੀ ਸਾਡੀ ਮੱਤ ਹੈ ਅੱਜ ਇਹ ਤੇ ਬੁਰਾ ਅਸਰ ਪੈਂਦਾ ਜੇ ਗੁਰਮਤ ਨੂੰ ਅਸੀਂ ਬਾਹਰ ਕੱਢ ਲਈਏ ਫਿਰ ਸਾਡੀ ਮਤ ਗੁਰਮਤ ਹੋਈ ਕੀ ਹੋਈ ਜੇ ਅੱਜ ਸਿੱਖਾਂ ਨੂੰ ਤਕਲੀਫ ਹੋਵੇ ਗੁਰਮਤ ਹਾਈਲਾਈਟ ਕਰਨ ਚ ਤਾਂ ਸਿੱਖ ਸਿੱਖ ਨੇ ਕੀ ਨੇ ਫਿਰ ਕਦੇ ਕਿਸੇ ਹੋਰ ਨੂੰ ਹੁੰਦੀ ਸੀ ਤਕਲੀਫ ਕਦੇ ਅੱਜ ਆਪਣੇ ਨੂੰ ਇਹਦਾ ਮਤਲਬ ਆਪਣੇ ਨਹੀਂ ਪਰਾਇਆਂ ਦਾ ਆਪਣੇ ਘਰ ਕਬਜ਼ਾ ਹੋ ਗਿਆ ਦੇਖ ਬਦਲ ਗਏ ਆਪਣੇ ਕਿਵੇਂ ਹੋਏ ਆਪਣੇ ਹੁੰਦੇ ਤਾਂ ਸਾਡੇ ਨਾਲ ਖੜੇ ਹੋਣ ਆਪਣਾ ਉਹ ਹੂ ਜਿਹੜਾ ਨਾਲ ਖੜਾ ਹੋਊਗਾ ਸੁਣ ਕੇ ਸਮਝੇ ਨਹੀਂ ਉਹ ਜਦ ਖੰਡਾ ਨਿਕਲੂ ਬਾਹਰ ਤਾਰਾ ਆਪੇ ਪਤਾ ਲੱਗੂ ਕੌਣ ਆਪਣੇ ਕੌਣ ਪਰਾਇਆ ਉਹ ਗੁਰਬਾਣੀ ਦੇ ਗਿਆਨ ਨੇ ਸਾਰੇ ਨੰਗੇ ਕਰ ਦੇਣੇ ਕੌਣ ਕਿੱਥੇ ਖੜਾ ਸਭ ਦਿਖਾ ਦੇਣਾ ਸਭ ਸਭ ਦਿਖਾ ਦੇਣਾ ਜਬ ਵਾਰ ਬਚੀ ਦਹੂ ਹੋਰਨ ਤੇ ਹੈ ਉਹ ਪਰਮ ਨੂੰ ਕੇ ਮਨ ਮੇ ਜਿਹਨੇ ਵਿਦਵਾਨ ਨੇ ਸਾਰਾ ਭਰਮ ਟੁੱਟ ਜੂਗਾ ਸਾਰਿਆਂ ਦਾ ਜਿਹੜੀਆਂ ਸੰਤਾਵਾਂ ਨੇ ਸਾਰਿਆਂ ਦਾ ਭਰਮ ਟੁੱਟ ਜੂਗਾ ਉਹਨੂੰ ਥੱਪੜ ਪੈਣੇ ਨੇ ਨਾ ਜਦੋਂ ਬੂਰੇ ਤੋਂ ਗੁਰਬਾਨ ਦੀ ਤਲਵਾਰ ਖਿੱਚੀ ਗਿਆਨ ਖੜ ਆਪੇ ਪਤਾ ਲੱਗ ਜੂ ਕਿਹੜਾ ਕਿੱਥੇ ਖੜਾ ਜਿਹੜੇ ਸਹਿਮਤ ਹੋ ਜਾਣਗੇ ਉਹ ਗੁਰਮੁਖ ਨੇ ਉਹ ਆਪਣੇ ਨੇ ਉਹ ਨਹੀਂ ਸੀ ਪਤਾ ਭੁੱਲੇ ਹੋਏ ਬਣੇ ਜਾਣਗੇ ਜਿਹੜੇ ਵਿਰੋਧ ਖੜੇ ਹੋਣਗੇ ਦੁਸ਼ਮਣ ਨੇ ਅਸੀਂ ਤਾਂ ਉਹਨਾਂ ਨੂੰ ਨਹੀਂ ਦੁਸ਼ਮਣ ਬੰਦੇ ਪਰ ਉਹ ਗੁਰਮਾ ਗੁਰਮਤ ਦੇ ਦੁਸ਼ਮਣ ਨੇ ਅਸੀਂ ਸਾਡੇ ਵਾਸਤੇ ਕੋਈ ਦੁਸ਼ਮਣ ਨਹੀਂ ਸਾਡੇ ਵਾਸਤੇ ਨਹੀਂ ਕੋਈ ਦੁਸ਼ਮਣ ਦੁਸ਼ਮਣ ਉਹ ਦੁਸ਼ਮਣੀ ਲੋਕਾਂ ਨੇ ਕੀਤੀ ਹੈ ਗੁਰਮਤ ਨਾਲ ਗੁਰੂ ਨੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੀਤੀ ਗੁਰੂ ਦਾ ਦੁਸ਼ਮਣੀ ਦਾ ਇਲਜ਼ਾਮ ਨਹੀਂ ਲਾ ਸਕਦੇ ਸੀ ਨਾ ਕੋਈ ਬੈਰੀ ਨਾ ਹੈ ਬਗਾਨਾ ਫਿਰ ਤੇ ਥਿਊਰੀ ਨਿਰਵੈਰੇ ਨਾਲ ਨਿਰਵੈਰੇ ਨਾਲ ਉਹ ਨਿਰਵੈਰੇ ਰਹਿਣ ਉਹ ਬੁਰੇ ਦਾ ਭਲਾ ਹੀ ਕਰਦੇ ਰਹੇ ਉਹ ਚਾਹੁੰਦੇ ਨੇ ਸਾਰੇ ਆਪਣਾ ਭਲਾ ਕਰਨ ਆਪਣਾ ਫਿਊਚਰ ਸਵਾਲ ਲੈਣ ਉਹ ਗੁਰਮੋ ਜੇ ਕੋ ਗੱਲ ਨਹੀਂ ਕਰਦੇ ਆਪਣਾ ਫਿਊਚਰ ਸਵਾਲ ਲੈ ਰਾਈ ਛੱਡ ਦੇ ਉਹ ਬੰਦੂਕ ਤੇਰੇ ਵੱਲ ਨੂੰ ਸਿੱਧੀ ਕਰ ਲਵੇ ਟਾਈਮ ਵੈਰ ਕੀਤਾ ਕੋ ਵੈਰ ਉਹਨੇ ਕੀਤਾ ਕਹਿੰਦਾ ਭਲੇ ਨਹੀਂ ਕਹੀ ਭਲੀ ਕਹੀ ਬੁਰੀ ਲੱਗੀ ਇਹਨੂੰ ਕਹਿੰਦੇ ਭਲੀ ਕਹੀ ਬੁਰੀ ਲੱਗੀ ਕਹੀ ਭਲੀ ਸੀ ਉਹਨੂੰ ਬੁਰੀ ਲੱਗੀ ਗੁਰਮਤ ਬੁਰੀ ਲੱਗਦੀ ਹੈ ਗੁਰਮਤ ਬੁਰੀ ਨਹੀਂ ਹੈ ਗੁਰਮਤ ਸਭ ਦੇ ਭਲੇ ਦੀ ਗੱਲ ਹੈ ਸੱਚ ਕੌੜਾ ਲੱਗਦਾ ਪਰ ਕੌੜਾ ਹੈ ਨਹੀਂ ਇਹ ਬੁਰੀ ਉਹਨਾਂ ਨੂੰ ਲੱਗਦੀ ਹੈ ਜਿਹੜੇ ਆਪ ਬੁਰੇ ਨੇ ਕਿਉਂ ਪਾਪ ਨੂੰ ਕੋਈ ਚੰਗਾ ਨਹੀਂ ਕਹਿੰਦਾ ਪਰ ਪਾਪੀ ਪਾਪ ਨਾਲ ਪਿਆਰ ਕਰਦਾ ਪਾਪ ਬੁਰਾ ਪਾਪੀ ਕੋ ਪਿਆਰ ਪਾਪੀ ਕੋ ਪਿਆਰ ਪਿਆਰਾ ਅੰਦਰ ਹੈ ਪਿਆਰ ਬਾਹਰ ਨਹੀਂ ਹੈ ਬਾਹਰੋਂ ਬੁਰਾ ਕਹਿੰਦਾ ਅੰਦਰ ਪਿਆਰ ਕਰਦਾ ਬਾਹਰੋਂ ਸਿੱਖ ਗੁਰਬਾਣੀ ਨੂੰ ਮੱਥਾ ਟੇਕਦੇ ਨੇ ਅੰਦਰੋਂ ਧਰੋ ਕਰਦੇ ਨੇ ਅੰਦਰੋਂ ਖਲਾਫ ਦੋ ਝਗੜੇ ਹਾਂ ਅੰਦਰ ਪਾਪ ਹੈ ਜੇ ਅੰਦਰ ਪਾਪ ਨਾ ਹੁੰਦਾ ਤਾਂ ਉਹਨਾਂ ਨੂੰ ਇਹ ਗੱਲ ਬੁਰੀ ਨਾ ਲੱਗਦੀ ਨਾਮ ਦੀ ਸਿਮਰਨ ਦੀ ਜਿਹੜਾ ਵਿਆਖਿਆ ਗੁਰਮਤ ਅਨੁਸਾਰ ਹੈ ਬੁਰੀ ਨਾ ਲੱਗਦੀ ਉਹਨਾਂ ਨੂੰ ਅੰਦਰੋਂ ਪਾਪ ਹੈ ਉਹਨਾਂ ਦੇ ਪਾਪੀ ਦੇ ਅੰਦਰ ਕੀ ਕਾਰਨ ਸੀ ਜਦ ਉਹਨੂੰ ਕਿਹਾ ਬੈਠ ਕੇ ਸਮਝ ਰਿਹਾ ਸਮਝਾ ਦੇ ਉਹ ਕਹਿੰਦਾ ਇਹ ਗੱਲ ਹੈ ਨਹੀਂ ਅਸੀਂ ਗੱਲ ਨਹੀਂ ਛੱਡ ਸਕਦੇ 60 ਸਾਲ ਹੋ ਗਏ ਚਾਹੇ ਗੁਰਬਾਣੀ ਕੁਝ ਵੀ ਕਹੇ ਮੈਂ ਨਹੀਂ ਮੰਨੂ ਹੈ ਮੈਂ ਨਹੀਂ ਮੰਨੂ ਫਿਰ ਕੀ ਹੋਇਆ ਕੀ ਹੋਇਆ ਅੱਜ ਜੇ ਮੈਂ 60 ਸਾਲ ਦੀ ਗੱਲ ਕਰ ਲੈਣਾ 40 45 ਸਾਲ ਦੀ ਗੱਲ ਕਰ ਲੈਣਾ ਜੇ ਉਹ 45 ਸਾਲ ਜੋ ਮੈਂ ਦੇਖਿਆ ਇਹਨਾਂ ਨਾਲ ਪਿੰਡਾਂ ਵਾਲਿਆਂ ਨਾਲ ਜਿਹੜਾ ਨਹੀਂ ਬੰਨਿਆ ਜੀ ਦਾਨੀ ਵੱਡੇ ਨੂੰ ਕੋਈ ਪੁੱਛਦਾ ਉਹਨਾਂ ਪੁੱਛਦਾ ਕੋਈ ਖਤਮ ਨੇ ਖਤਮ ਹੋ ਗਏ ਸਾਰਾ ਪਤਾ ਲੱਗ ਗਿਆ ਨਾ ਉਹ ਕਰ ਵੀ ਕੀ ਸੀ ਸਾਨੂੰ ਤਾਂ ਪਹਿਲੇ ਪਤਾ ਸੀ ਕਿ ਗੱਲ ਗਲਤ ਹੈ ਜਿਹੜਾ ਕੋਲ ਉਲਟੇ ਪਰ ਅਸੀਂ ਕਿਉਂ ਕਹਿੰਦੇ ਉਸ ਜਿਹੜਾ ਕੂੜ ਲਖੁੱਟੇ ਨਾਨਕਾ ਓੜਕ ਸੱਚ ਇਹ ਥਿਉਰੀ ਤੇ ਹੀ ਗੁਰੂ ਚੱਲਦੇ ਹੁੰਦੇ ਉਹਨਾਂ ਦਾ ਸਮਾਂ ਉਦੋਂ ਠੀਕ ਹੁੰਦਾ ਸਮੇਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਮੇਂ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਸਮੇਂ ਦਾ ਵਿਰੋਧ ਹੁਕਮ ਦਾ ਵਿਰੋਧ ਕੋਈ ਗੱਲ ਨਹੀਂ ਸਮਾਂ ਕੋ ਸਾਨੂੰ ਦਿਖਾ ਰਿਹਾ ਕੂੜ ਨੂੰ ਖੋਟਾ ਕਰ ਰਿਹਾ ਸਮਾਂ ਟਾਈਮ ਦਿੰਦਾ ਹੈ ਉਹ ਅਪਰਾਧ ਕਰਨ ਵਾਸਤੇ ਪਰਮੇਸ਼ਰ ਟਾਈਮ ਦੇ ਰਿਹਾ ਹੈ ਜੇ ਪ੍ਰਾਪਤੀ ਹੋਣੀ ਹੋਣੀ ਪਰਮੇਸ਼ਰ ਨੂੰ ਟਾਈਮ ਦੇ ਰਿਹਾ ਪ੍ਰਾਪਤੀ ਹੋਣੀ ਹੋਣੀ ਉਸ ਜੀ ਦੀ ਆਪੇ ਮੁੜਨਗੇ ਤੁਸੀਂ ਉਹਨੂੰ ਕੁਝ ਕਹੋਗੇ ਬਿਲਕੁਲ ਨਹੀਂ ਕੁਝ ਕਰਨਗੇ ਖਾਲਸਾ ਆਪ ਹਾਸ਼ੀਏ ਤੇ ਹੋ ਗਿਆ ਰਣਜੀਤ ਸਿੰਘ ਖੁੱਲਾ ਛੱਡਦਾ ਕਿੱਥੇ ਗਿਆ ਰਣਜੀਤ ਸਿੰਘ ਕਿੱਥੇ ਗਿਆ ਉਹਦਾ ਪਰਿਵਾਰ ਕਿੱਥੇ ਗਿਆ ਰਾਜ ਉੱਡ ਗਿਆ ਅਕਾਲੀਆਂ ਦੇ ਮਗਰ ਲੋਕ ਲੱਗੇ ਬਹੁਤ ਸਾਰੀਆਂ ਗੁਰਦਾਰਾਂ ਦੇ ਵਿੱਚ ਸੀਗੀਆਂ ਦਿੱਤੀਆਂ ਅੱਜ ਅੱਜ ਮੋਰਚਾ ਲਾ ਕੇ ਦਿਖਾਉਣ ਅਕਾਲੀ ਤੇ ਕੋਈ ਸ਼ਹੀਦ ਹੋ ਗਿਆ ਨਹੀਂ ਮਰ ਗਿਆ ਜੇ ਅੱਜ ਮੋਰਚਾ ਨਹੀਂ ਲਾਉਂਦੇ ਕਿੰਨਾ ਚਿਰ ਹੋ ਗਿਆ 70 75 ਸਾਲ ਖਤਮ ਹੋ ਗਏ ਕੂਲ ਨੂੰ ਫੁੱਟੇ ਓੜ ਦੇ ਸੱਚ ਅੰਦਰਲੀ ਬਾਹਰ ਆ ਗਈ ਸਾਰੀ ਬਾਹਰ ਆ ਗਈ ਨਾ ਅੰਦਰਲੀ ਹੋੜੇ ਖਾਲਸੇ ਨੂੰ ਟੋੜਨਗੇ ਜਿਹੜਾ 300 ਕਹਿੰਦਾ ਹੁੰਦਾ ਸੀ ਵੀ ਰਹਿਣ ਦੋ ਜਿਹੜਾ ਖਾਲਸਾ ਉਹਨੂੰ ਤਾਂ ਲੋਕ ਤੋੜਦੇ ਦੀ ਲੋੜ ਪੈਣੀ ਲੋਕਾਂ ਨੂੰ ਅਜੇ ਉਹਨਾਂ ਨੂੰ ਸਿੱਖਿਆ ਆ ਜਾਣ ਦੋ ਇਹ ਲੋੜ ਪੈਣੀ ਹੈ ਸੰਸਾਰ ਨੂੰ ਲੋੜ ਪੈਣੀ ਹੈ ਨਹੀਂ ਕਿਉਂਕਿ ਉਹਨੂੰ ਕਿਵੇਂ ਪਤਾ ਸੀ ਲੋੜ ਪੈਣੀ ਕਰਤਾ ਕਿਵੇਂ ਕਰਤਾ ਜਾਣ ਕਹਿ ਜਾਣ ਮਨਸੂਰਾ ਮੈਨੂੰ ਪਤਾ ਵੀ 100 ਸਾਲ ਪਹਿਲਾਂ ਪਤਾ ਸੀ ਜਿਹੜੇ ਸਿੰਘ ਅਸੀਂ ਦੇਖੇ ਉਹਨੂੰ 100 ਸਾਲ ਦਾ ਪਿੱਛੇ ਪਤਾ ਸੀ ਅੱਗੇ 100 ਸਾਲ ਕੀ ਹੋਣਾ ਕਹਿ ਵੀ ਨਹੀਂ ਸਕਦੇ ਉਹ ਗੱਲ ਨੂੰ ਹੁਣ ਕੀ ਕਹਿ ਰਹੇ ਨੇ ਵਰਡ ਕੀ ਕਹਿ ਰਹੀ ਹੈ ਬਈ ਗੁਰਮਤ ਕੀ ਹੈ ਇਹ ਦੱਸੋ ਸਿੱਖਾਂ ਨੂੰ ਦੱਸੇ ਕੌਣ ਦੱਸੇ ਕੌਣ ਕੌਣ ਦੱਸੇ ਯੂਏ ਨੂੰ ਕਹਿ ਰਹੀ ਹੈ ਧਰਮਾਂ ਨੂੰ ਸਾਰੇ ਧਰਮਾਂ ਨੂੰ ਕਹਿੰਦੇ ਅਸੀਂ ਇੱਕ ਧਰਮ ਦੇ ਵਿੱਚ ਲਿਆ ਕੇ ਇਕੱਠੇ ਇੱਕ ਸਿਮਟੇ ਵਿੱਚ ਨੇ ਗੱਲਾਂ ਇੱਕ ਨੇ ਸਾਂਝੀਆਂ ਨੇ ਧਾਰਮਿਕ ਬਣ ਸਕਦਾ ਐਸਾ ਧਰਮ ਚਾਹੀਦਾ ਜਿਹਦੇ ਸਾਰੇ ਧਰਮ ਸਮਾ ਜਾਣ ਹੋ ਸਕਦਾ ਪੋਸੀਬਲ ਨਹੀਂ ਵੈਸੇ ਇਹਨੂੰ ਤਾਂ ਆਪਾਂ ਕਹਿ ਵੀ ਹੋਇਆ ਵੀ ਪਿਆ ਹੋਇਆ ਪਿਆ ਉਹਨੂੰ ਪਤਾ ਹੈ ਛੱਤੀ ਇੱਥੇ ਇਕੱਠੇ ਨੇ ਜੀ ਸਾਰੇ ਉਹਨਾਂ ਨੂੰ ਪਤਾ ਹੈ ਕਿ ਇਹ ਕੁਰਬਾਨੀ ਦਾ ਧਰਮ ਸਾਰੇ ਧਰਮਾਂ ਨੂੰ ਵਿੱਚ ਜਗ੍ਹਾ ਦੇ ਸਕਦਾ ਸਾਰੇ ਧਰਮ ਇਹਦੇ ਨਾਲ ਜੁੜ ਕੇ ਸਮਾ ਸਕਦੇ ਨੇ ਕੁਝ ਰਹਿ ਸਕਦੇ ਸਮੁੰਦਰ 'ਚ ਇੱਕ ਪ੍ਰਕਾਰ ਦੀਆਂ ਵਿੱਚ ਹੀ ਨਹੀਂ ਹੈ ਇੱਕ ਪ੍ਰਕਾਰ ਦੇ ਜਾਨਵਰ ਨਹੀਂ ਸਾਰੀ ਪ੍ਰਕਾਰ ਦੇ ਨੇ ਸਮੁੰਦਰ ਸਮੁੰਦਰ ਨਾਲ ਨੂੰ ਵੀ ਬੈਠਾ ਰਹੇ ਨੂੰ ਵੀ ਬੈਠਾ ਇਹਦਾ ਸਮੁੰਦਰ ਹੈ ਇਹ ਸਮੁੰਦਰ ਹੈ ਆਉਂ ਤਾਂ ਕਛੂ ਵੀ ਨੇ ਮਗਰਮੱਛ ਵੀ ਨੇ ਮੱਛੀਆਂ ਵੀ ਸਾਰੀ ਬੜੀਆਂ ਛੋਟੀਆਂ ਮੱਛੀਆਂ ਵੀ ਨੇ ਹੋਰ ਬਹੁਤ ਕਿਸਮ ਦੇ ਜਾਨਵਰ ਸਮੁੰਦਰ ਦੇ ਨਿਆਂ ਤਾਂ ਚਾਹੀਦਾ ਛੱਪੜ ਦੇ ਨਿਆਂ ਨਹੀਂ ਚਾਹੀਦਾ ਪੋਖਰ ਢੀਰ ਬਰੋਲੀ ਹੈ ਨਹੀਂ ਵਾਖਣ ਰੀਸਾ ਇਹੋ ਜਿਹਾ ਚਾਹੀਦਾ ਉਹਨਾਂ ਨੂੰ ਪਤਾ ਵੀ ਗੁਰਬਾਣੀ ਹੈ ਪਰ ਜਦ ਸਿੱਖਾਂ ਨੂੰ ਦੇਖਦੇ ਨੇ ਸੰਕੀਰਣ ਨੇ ਸਿੱਖਾਂ ਨੂੰ ਦੇਖਦੇ ਨੇ ਸਿੱਖੋ ਇਹ ਜਾਨੀਏ ਇਹ ਕਹਿੰਦੇ ਨੇ ਇਹਨਾਂ ਦਾ ਧਰਮ ਗੁਰਮਤ ਤਾਲਾ ਨਹੀਂ ਹੈਗਾ ਇਹਨਾਂ ਸਾਨੂੰ ਪਤਾ ਗੁਰਬਾਣੀ ਅਨੁਸਾਰ ਹੈ ਨਹੀਂ ਗੁਰਬਾਣੀ ਅਨੁਸਾਰ ਸਿੱਖਾਂ ਦਾ ਧਰਮ ਆਚਰਣ ਨਹੀਂ ਚੱਲਦੇ ਨਹੀਂ ਵੀ ਗੁਰਬਾਣੀ ਅਨੁਸਾਰ ਚੱਲਦੇ ਨਹੀਂ ਆਚਰਣ ਨਹੀਂ ਇਹਨਾਂ ਹੁਣ ਇਹਦਾ ਮਤਲਬ ਹੈ ਗੁਰਬਾਣੀ ਨੂੰ ਗਲਤ ਸਮਝਿਆ ਹੈ ਇਹਨਾਂ ਨੇ ਜਿਹੜੀ ਵਿਆਖਿਆ ਕੀਤੀ ਹੈ ਠੀਕ ਹੈ ਜੋ ਨਹੀਂ ਬੱਲੇ ਪਾਉਂਦੀ ਕੁਝ ਨਾਮ ਜਿਹੜਾ ਹੈ ਲੋਗ ਵਿੱਚ ਸ਼ਕਤੀ ਹੈ ਨਾਮ ਜਿਕ ਕਰਾਮਾਤ ਹੈ ਉਹ ਰਾਣੀ ਵੀ ਬੰਦੀ ਕਰਾਮਾਤ ਹੈ ਉਹ ਕਰਾਮਾਤ ਕਿਸੇ ਦੇ ਹੋ ਨਹੀਂ ਰਹੀ ਫਿਰ ਨਾਮ ਕੀ ਹੈ ਜਿਸ ਕਰਾਮਾਤ ਬਸ ਕਰਾਮਾਤ ਵਾਲਾ ਨਾਮ ਕੋਈ ਦੱਸ ਦੂਗਾ ਦਿਖਾ ਦੂਗਾ ਕਰਾਮਾਤ ਕਰਕੇ ਦਿਖਾ ਦੂਗਾ ਫਿਰ ਬੋਲ ਲੈਣਗੇ ਹੁਣ ਕਰਾਮਾਤ ਦੀ ਲੋੜ ਹੈ ਉਹ ਨਾਮ ਦੀ ਲੋੜ ਹੈ ਜਿਹੜਾ ਗੁਰਬਾਣੀ ਚ ਨਾਮ ਦੱਸਿਆ ਹੈ ਜਿਹੜਾ ਕਰਾਮਾਤ ਕਰਾਮਾਤ ਕਰਕੇ ਦਿਖਾਵੇ ਜਿਹੜਾ ਕਰਾਮਾਤ ਕਰਕੇ ਦਿਖਾਵੇ ਕਰਾਮਾਤ ਕਰਕੇ ਕਰਾਮਾਤ ਕੀ ਹੈ ਕਰਦਾ ਕੀ ਹੈ ਕਰਾਮਾਤ ਉਹ ਤੇ ਤਾਂ ਘੜੀਏ ਸੁਰਤ ਮਤ ਮਨ ਬੁੱਧੇ ਕਰਾਮਾਤ ਹੈ ਹੀ ਘੜੀਏ ਸਿੱਖਣ ਦੀ ਇਹ ਘੜੀਆ ਨਾਮ ਕਿਨੇ ਲੈਣੇ ਦੀ ਕਰਤੀ ਨਾ ਲਿਖੀ ਨਾ ਬਾਣੀ ਇਹ ਘੜੀਆ ਲੈਣੇ ਨੇ ਵਰਦਾ ਦੀ ਲਿਖੀ ਨਾ ਬਾਣੀ ਘੜੀ ਹੋਈ ਹੈ ਨਾ ਇਹ ਕਰਾਮਾਤ ਜਿਨ੍ਹਾਂ ਸ਼ਹੀਦੀਆਂ ਜੀਵਨ ਬਦਲਿਆ ਜਾਊਗਾ ਹਾਂ ਘੜੀ ਵੀ ਮਤ ਸੀ ਜਿਨ੍ਹਾਂ ਸ਼ਹੀਦੀਆਂ ਤੇ ਹੁੰਦੀ ਇਹ ਮਤ ਸੀ ਇਹ ਨਾਮ ਸੀ ਉਹਨਾਂ ਕੋਲ ਨਾਮ ਸੀ ਕਰਾਮਾਤ ਕਰਕੇ ਕਰਾਮਾਤ ਕਰਕੇ ਦਿਖਾਈਏ ਬਾਰਸ਼ਨ ਕੌਮ ਜਿਹੜੀ ਹਿੰਦੁਸਤਾਨ ਦੇ ਵਿੱਚ ਸਾਰੇ ਕੋਈ ਰੋਕਦਾ ਨਹੀਂ ਸੀ ਇੱਥੇ ਬਲ ਲਾਤਾ ਲਾਤਾ ਅੱਜ ਸਿੱਖ ਮਾਰਸ਼ਲ ਹੈ ਵਰਲਡ ਦਾ ਕਰਾਮਾਤ ਨਹੀਂ ਸੀ ਕੀ ਸੀ ਬਹੁਤ ਤੇ ਵਿਜੇ ਕਰਦੀ ਬਹੁਤ ਤੋਂ ਡਰੀ ਨਹੀਂ ਘਰ ਸੀ ਅੱਜ ਹੈ ਅੱਜ ਕਿਤੇ ਕੋਲ ਬਸ ਨਾਮ ਚਲਾ ਗਿਆ ਕਰਾਮਤ ਚਲੀ ਗਈ ਗਾਈ ਜਲੇ ਗਈ ਬਿਮਾਰੀ ਆ ਗਈ ਇਹ ਕਰਾਮਾਤ ਹੈ ਕਰਾਮਾਤ ਸੱਚ ਚ ਝੂਠ ਚ ਕਰਾਮਾਤ ਨਹੀਂ ਝੂਠ ਦੀ ਵੀ ਕਰਾਮਾਤ ਹੈ ਝੂਠ ਦੀ ਆਪਣੀ ਕਰਾਮਾਤ ਹੈ ਝੂਠ ਫਸਾਉਣ ਵਾਲਾ ਸੱਚ ਛਡਾਉਣ ਵਾਲਾ ਇੱਕ ਕਰਾਮਾਤ ਹੈ ਕਹਿੰਦੇ ਇੱਕ ਨੇ ਹੀ ਦਾਤ ਦਾਤ ਵਿੱਚ ਕਰਾਮਾਤ ਹੈ ਇੱਕ ਨੇ ਹੀ ਦਾਤ ਆਪਸ ਤੇ ਗੁਰੂ ਤੋਂ ਤਾਂ ਮਿਲੀ ਨਹੀਂ ਦਾਤੇ ਆਪਸ ਤੇ ਪਈ ਗੁਰੂ ਤੋਂ ਕਿਤੇ ਕਿਹੜੇ ਗੁਰੂ ਤੋਂ ਆਪਸ ਤੇ ਜੋ ਪਈ ਹੈ ਕਿਹੜੇ ਗੁਰੂ ਤੋਂ ਮਿਲੀ ਕਰਤੇ ਹੱਥ ਵੜੇਈਆਂ ਨੇ ਸਰਬ ਉਹ ਵੜੇਈਆਂ ਹੈ ਵਿਆਖਿਆ ਕਰਦੀ ਹੈ ਨਾਮ ਦੀ ਹੋਰ ਵਿਆਖਿਆ ਕਰਨੀ ਸਾਥ ਉਹ ਥੋੜੀ ਦਿੰਦਾ ਵਿਧਾਰ ਕਰ ਲੋ ਉਹ ਵੜੇਈ ਹੋਦੀ ਹੈ ਇਹ ਕਰਮਾਰ ਨਾਮ ਦਾ ਸਭ ਨੂੰ ਅੰਦਰੋਂ ਮਿਲਣਾ ਨਾਮ ਨਹੀਂ ਤੇ ਅਮਰਤ ਪ੍ਰਭੂ ਦਾ ਨਾਮ ਦੇ ਹੀ ਕਰ ਲੋ ਅੰਦਰੋਂ ਮਿਲਣਾ ਫਿਰ ਆਪਸ ਤੇ ਪਾਉਣੀ ਆਪਸ ਤੇ ਜੋ ਪਾਈ ਹੈ ਨਾਨਕ ਤਥਾ ਕਰਮਾ ਤੋਂ ਹੀ ਕਰਾਉਣਾ ਕਰੂਗਾ ਨਾਮ ਜੋ ਆਪਸ ਤੇ ਦਾਤ ਮਿਲੂ ਕਰਾਮਾਤ ਉਹ ਕਰੂ ਕਿਤੋਂ ਬਾਹਰੋਂ ਨਹੀਂ ਕਰਾਮਾਤ ਹੋਣੀ ਕਰਾਮਾਤ ਤੁਹਾਡੇ ਅੰਦਰ ਸਾਇਓ ਤੁੱਕੇ ਤੋਂ ਮਿਲੇ ਸਭ ਤੋਂ ਉਹ ਕਰਾਮਾਤ ਕਰਕੇ ਜਦ ਦਿਖਾਉ ਕੀ ਦਿਖਾਉ ਦਿਖਾਉ ਵੀ ਬਣ ਇਹਦੀ ਸੋਚੀ ਵਿਆਖਿਆ ਦਿਖਾਉ ਉਹਦੇ ਤੇ ਜਿਹਦਾ ਮਨ ਮੰਨੂ ਜਿਹਦਾ ਵਰਣ ਕਬੂਲ ਕਰੂ ਵਰਣ ਕਬੂਲ ਕਰਨਾ ਬਾਣੀ ਨੂੰ ਮੰਨਣਾ ਹੀ ਵਰਣ ਕਬੂਲ ਕਰਨਾ ਕੁਝ ਨਹੀਂ ਹੈ ਮਰਵਾਦੀ ਛੱਡਣੀ ਗੁਰ ਕੀ ਮਤ ਲੈਣੀ ਬਸ ਆਹੀ ਵਰਣ ਮਰਨਾ ਹੋਰ ਮਰਨਾ ਕੁਝ ਨਹੀਂ ਹੈਗਾ ਮਰਨਾ ਵੀ ਕੋਈ ਬਹੁਤੀ ਭਲੇਖਿਆ ਦੀ ਗੱਲ ਹੈ ਅਸੀਂ ਮੰਨੀ ਬੈਠੇ ਹਾਂ ਖਾਲੀ ਮਰਨ ਦਾ ਅਰਥ ਕੀ ਹੈ ਆਪਣੀ ਮਰਜ਼ੀ ਦਾ ਤਿਆਗ ਗੁਰ ਕੀ ਮਤ ਦਾ ਗ੍ਰਹਿਣ ਕਰਨਾ ਲੈ ਲੈਣੀ ਮੰਨ ਲੈਣੀ ਇਹ ਹੀ ਬਣ ਨਾ ਜਾਣੇ ਕਾ ਬਣੇਗੇ ਕੈਸਾ ਬਣਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਸਾਹਿਬ ਦਾ ਨਾਮ ਵਿਸਰਨਾ ਹੀ ਸਾਲਾ ਇਹ ਤੋਂ ਸੌਖਾ ਬਣਨਾ ਕੀ ਹੈ ਜਿਹਦਾ ਸਾਹਿਬ ਮਨੋਂ ਨਹੀਂ ਵਿਸਰਦਾ ਮਰਿਆ ਹੈ ਜਿਹੜਾ ਨਹੀਂ ਮਰਿਆ ਉਹ ਆਪ ਸਾਹਿਬ ਹੈ ਬਸ ਇੰਨਾ ਹੀ ਫਰਕ ਹੈ ਹੰਕਾਰੀ ਆਪ ਸਾਹਿਬ ਹੈ ਜਦੋਂ ਹੰਕਾਰ ਟੁੱਟ ਗਿਆ ਫਿਰ ਦਾਸ ਹੈ ਆਪ ਦਾਸਤਾ ਆਪਣੇ ਅੰਦਰ ਦਾਸਤਾ ਹੀ ਰਹੇ ਦਾਸ ਹੀ ਰਹੇ ਦੀਵਾ ਹੀ ਰਹੇ ਕਦੇ ਉੱਚਾ ਹੋਵੇ ਹੀ ਨਾ ਸਿਰ ਇੱਕ ਵਾਰ ਝੁਕਾਤਾ ਚੱਕੇ ਹੀ ਨਾ ਬਾਰ-ਬਾਰ ਨਹੀਂ ਸਿਰ ਝੁਕਾਈਦਾ ਰੋਜ਼ ਨਹੀਂ ਮੱਥਾ ਟੇਕੀਦਾ ਇੱਕ ਵਾਰ ਟੇਕਤਾ ਚੱਕੇ ਹੀ ਨਹੀਂ ਸਿਰੇ ਨਹੀਂ ਚੱਕਿਆ ਜੀ ਨੇ ਦੂਜੀ ਵਾਰ ਇਹ ਤਾਂ ਉਹ ਤਾਂ ਕਹਿੰਦੇ ਨਹੀਂ ਆਪਾਂ ਨੂੰ ਚੱਕਣਾ ਸੀ ਹਰਕਿਸ਼ਨ ਗੁਰਦੁਆਰੇ ਕਹਿੰਦੇ ਤੁਸੀਂ ਮੱਥਾ ਨਹੀਂ ਟੇਕਦੇ ਮੈਂ ਅਸੀਂ ਇੱਕੋ ਵਾਰ ਟੇਕਿਆ ਦੀ ਮੁੜ ਕੇ ਸਰ ਚੱਕਿਆ ਹੀ ਤੁਸੀਂ ਰੋਜ਼ ਆਇਆ ਘਰ ਨੂੰ ਲੈ ਜਾਂਦੇ ਚਾਹੀਦੇ ਕਸਾਈ ਜਾਂਦੇ ਨੇ ਰੋਜ਼ ਚੁੱਪ ਟੇਕਿਆ ਹੋਇਆ ਇੱਕ ਵਾਰ ਤਾਂ ਟੇਕਿਆ ਸਿਰ ਤਾਂ ਤੇ ਦੇਈ ਦਿੱਤਾ ਤੇ ਦੇਖਦੇ ਕੀ ਸਿਰ ਤਾਂ ਜਦੋਂ ਅੰਮ੍ਰਿਤ ਛਕਦੇ ਉਹ ਦੇਈ ਦਿੰਦੇ ਸਿਰ ਤਾਂ ਨਾ ਵੈਸੇ ਕੋਈ ਗੱਲ ਟੇਕਦਾ ਗੁਰੂ ਦੇ ਸਾਹਮਣੇ ਸਿਰ ਦੇਤਾ ਦੁਬਾਰਾ ਚੱਕਿਆ ਨਹੀਂ ਮੁੜ ਕੇ ਤੁਸੀਂ ਚੱਕ ਕੇ ਸਾਨੂੰ ਲੈ ਜਾਂਦੇ ਹੋ ਤੁਸੀਂ ਕੋਲ ਬੈਠ ਕੇ ਲੋੜ ਹੈ